ਪਹਿਲੇ ਪਹਿਰੇ ਫੁੱਲੜਾ ਫਲ ਵੀ ਪਛਾ ਰਾਤ ਜੋ ਜਾਗਣ ਲਹਨ ਸੇ ਸਾਈ ਕੰਨੋ ਦਾਤ ਪਹਿਲੇ ਪਹਿਰੇ ਫੁੱਲੜਾ ਜਿਹੜੀ ਪਹਿਲੀ ਗੱਲ ਹੈ ਨਾ ਜਿੱਥੇ ਤੱਕ ਆਪ ਆਦਮੀ ਮਨਮੁੱਖਾਂ ਦੇ ਇਮਾਨਦਾਰ ਮਨਮੁਖ ਵੀ ਜਿਹੜੇ ਹੈ ਨਾ ਇਮਾਨਦਾਰੀ ਨਾਲ ਜਿਹੜੇ ਧਰਮ ਨੇ ਜੇ ਕੋਈ ਚੱਲੇ ਜਿਵੇਂ ਕਬੀਰ ਚੱਲਿਆ ਫਰੀਦ ਚੱਲਿਆ ਫੁੱਲ ਤੱਕ ਪਹੁੰਚਦਾ ਫੜ ਲਈ ਹੁੰਦਾ ਉਹ ਜੇ ਇਮਾਨਦਾਰੀ ਨਾਲ ਧਰਮ ਕਮਾਵੇ ਨਾ ਤਾਂ ਫੁੱਲੇ ਹੁੰਦਾ ਫਲ ਨਹੀਂ ਹੁੰਦਾ ਪਹਿਰੇ ਪਹਿਰੇ ਪਹਿਲੇ ਪਹਿਰੇ ਫੁੱਲੜਾ ਜਦ ਅਖੀਰ ਆਉਂਦਾ ਤਾਂ ਫਲ ਤਾਂ ਲੱਗਦਾ ਪਿੱਛੇ ਰਾਤ ਜਦ ਰਾਤ ਅਗਿਆਨਤਾ ਬਿਲਕੁਲ ਖਤਮ ਹੁੰਦੀ ਹੈ ਫਲ ਜਦ ਹੁੰਦਾ ਜੇ ਤਾਂ ਅਗਿਆਨਤਾ ਦੂਰ ਕਰਦਾ ਰਹੇ ਅਗਿਆਨਤਾ ਦੂਰ ਕਰਨ ਵਾਸਤੇ ਸਿੱਖ ਬਣਿਆ ਹੋਵੇ ਫਿਰ ਤਾਂ ਫੁੱਲ ਆ ਜਾਂਦਾ ਹੈ ਜੇ ਅਗਿਆਨਤਾ ਦੀ ਬਜਾਏ ਪਖੰਡਵਾਦ ਖਾਤਰ ਹੋਵੇ ਫਿਰ ਨਰਕ ਨੂੰ ਚਲੇ ਜਾਂਦਾ ਫਿਰ ਜੇ ਪਖੰਡਵਾਦ ਹੋ ਜਵੇ ਫਿਰ ਬੇੜਾ ਕਰ ਕਰ ਲੈਂਦਾ ਆਪਣਾ ਫਿਰ ਪਹਿਲੀ ਜਿਹੜਾ ਪਹਿਲੀ ਕਮਾਈ ਹੁੰਦੀ ਉਹ ਉਹਨੂੰ ਵੀ ਤੂੰ ਕਰ ਲੈਂਦਾ ਫੁੱਲ ਵੀ ਤਾਂ ਆਉਂਦਾ ਜੇ ਇਮਾਨਦਾਰੀ ਨਾਲ ਧਰਮ ਧਾਰਨ ਕੀਤਾ ਹੋਵੇ ਲੋਭ ਲਾਲੇ ਤੋਂ ਉੱਪਰ ਉੱਠ ਕੇ ਧਰਮ ਧਾਰਨ ਕੀਤਾ ਹੋਵੇ ਤਾਂ ਹੁੰਦਾ ਧਰਮ ਜਾਇ ਕੋਈ ਵੀ ਹੋਵੇ ਪਹਿਲੇ ਪੈਰੇ ਫੁੱਲ ਉਡਾਉਣਾ ਫਰੀਦ ਕਿਤੋਂ ਹੋਰ ਆਇਆ ਹੋਇਆ ਇਸਲਾਮ ਜੋ ਆਇਆ ਹੈ ਫੁੱਲ ਉਹਨੂੰ ਵੀ ਆ ਗਿਆ ਹਾਂ ਸਾਰੇ ਗਾਉਂਦੇ ਨੇ ਉਹਨੂੰ ਗਾਹਾਂ ਸੰਨਿਆਸੀ ਉਦਾਸੀ ਸਾਰੇ ਜਿਹੜੇ ਇਮਾਨਦਾਰ ਇਹਨਾਂ ਨੇ ਆ ਜਾਂਦੇ ਨੇ ਉਹ ਥੱਲੇ ਦੇ ਧਰਮ ਦੇ ਤੋਂ ਉਹੀ ਗੱਲਾਂ ਨੇ ਇਮਾਨਦਾਰ ਬਣਨਾ ਮੁਸਲਮਾਨ ਵੀ ਇਮਾਨ ਹੈ ਕਹਿੰਦੇ ਨੇ ਜੇ ਕੋਈ ਇਮਾਨ ਬਾਲਾ ਹੋ ਜਵੇ ਵਾਕਈ ਇਮਾਨਦਾਰ ਹੋ ਜਵੇ ਤਾਂ ਦੇ ਫਿਰ ਅਗਲਾ ਪਤਾ ਲੱਗ ਜਾਂਦਾ ਨਿਰਾਕਾਰ ਦਾ ਆਪਣੇ ਆਪ ਨੂੰ ਤਾਂ ਸੁਧਾਰੇ ਪਹਿਲਾਂ ਆਪਣੇ ਆਪ ਨੂੰ ਤਾਂ ਸੁਧਾਰੇ ਆਪਣੇ ਆਪ ਨੂੰ ਜਿੰਨਾ ਜੇ ਸੁਧਾਰਦਾ ਹੀ ਨਹੀਂ ਸੁਧਾਰਨ ਵਾਸਤੇ ਆਤਮ ਆਪਣੇ ਆਪ ਨੂੰ ਸੁਧਾਰਨ ਵਾਸਤੇ ਧਰਮ ਜਿਹੜਾ ਸੁਧਾਰ ਲੈਂਦਾ ਉਹ ਫੁੱਲ ਹੈ ਜਿਹੜਾ ਨਹੀਂ ਸੁਧਾਰਦਾ ਉਹ ਫਿਰ ਗੁਣ ਜਿਹੜੇ ਗੜ ਜਾਂਦੇ ਹਾਂਜੀ ਪਹਿਲੇ ਪਹਿਰੇ ਫੁੱਲੜਾ ਫਲ ਵੀ ਪਛਾ ਰਾਤ ਫਲ ਵੀ ਪਛਾ ਰਾਤ ਫਲ ਤਾਂ ਫਲ ਕੀ ਹੈ ਰਾਤ ਪਿੱਛੇ ਰਹਿ ਗਈ ਦਿਨ ਚੜਿਆ ਆ ਉਹਦੇ ਭਾਣ ਜਬ ਹਾਂ ਜਦ ਅੰਦਰੋਂ ਗਿਆਨ ਪੈਦਾ ਹੁੰਦਾ ਨੇ ਕਹੋ ਕੇ ਉੱਗਦਾ ਉਹ ਫਲ ਹੈ ਫਲ ਕੀ ਹੈ ਗਿਆਨ ਦਾ ਫਲ ਲੱਗਦਾ ਗਿਆਨ ਫਲ ਲੱਗਦਾ ਨਾਨਕ ਗੁਰ ਸੰਤੋਖ ਰੁਖ ਧਰਮ ਫੁੱਲ ਜਿਹੜਾ ਧਰਮ ਧਾਰਨ ਕਰਦਾ ਧਰਮ ਕੋਈ ਵੀ ਉਹਦੇ ਨਾਲ ਫੁੱਲ ਹੈ ਫਲ ਗਿਆਨ ਫਿਰ ਉਸ ਧਰਮ ਨੂੰ ਜ਼ਿਆਦਾ ਗਿਆਨ ਹੁੰਦਾ ਦੇਖੋ ਜਿਹੜਾ ਧਰਮ ਨੇ ਪਹਿਲਾਂ ਪੜਿਆ ਨਾ ਜਿਹੜਾ ਉਹ ਚ ਗਿਆਨ ਨਹੀਂ ਹੁੰਦਾ ਉਹ ਗਿਆਨ ਫਿਰ ਹੁੰਦਾ ਉਹ ਗਿਆਨ ਫਿਰ ਇਹਨਾਂ ਭਗਤਾਂ ਨੇ ਦਿੱਤਾ ਉਹ ਗਿਆਨ ਹੈ ਗੁਰੂ ਅਮਰਦਾਸ ਨੇ ਗੁਰੂ ਅੰਗਦ ਨੇ ਉਹੀ ਗਿਆਨ ਦਿੱਤਾ ਪਹਿਲੇ ਧਰਮ ਦੇ ਵਿੱਚ ਨਹੀਂ ਸੀ ਉਹਨਾਂ ਦੇ ਉਹ ਗਿਆਨ ਪਹਿਲੇ ਧਰਮ ਚੋਂ ਗੱਲ ਨਹੀਂ ਮਿਲੀ ਉਹੀ ਕਬੀਰ ਨੂੰ ਮਿਲਿਆ ਪਹਿਲਾਂ ਕੁਝ ਹੋਰ ਹੁੰਦਾ ਜਿਹੜਾ ਧਰਮ ਹੋ ਜਾ ਫੁੱਲ ਲੱਗੂ ਨਹੀਂ ਧਰਮ ਤਾਂ ਸਾਰੇ ਠੀਕ ਨੇ ਉਹਨਾਂ ਦੀ ਪੜਾਈ ਉਹ ਗਲਤ ਹੁੰਦੀ ਹੈ ਵਿਸੋ ਹੀ ਹੁੰਦੀ ਹੈ ਗੱਲ ਉਹਨਾਂ ਤੇ ਹਾਂਜੀ ਧਰਮ ਫੁੱਲ ਫੜ ਗਿਆ ਫੜ ਵੀ ਪਿੱਛੇ ਰਾਤ ਫਲ ਹੁੰਦਾ ਗਿਆਨ ਫੜ ਬਸ ਹਾਂ ਪਹਿਲੇ ਪਹਿਰੇ ਫੁੱਲੜਾ ਫਲ ਵੀ ਪਛਾ ਰਾਤ ਉਹ ਫੁੱਲੜਾ ਦਾ ਕਰਮ ਕਾਂਡ ਹੈ ਇਮਾਨਦਾਰੀ ਦਾ ਜਿਹੜਾ ਕਰਮ ਕਾਂਡ ਹੈ ਜਿਤਨੇ ਕਰ ਲੈਣਾ ਬਾਣੀ ਯਾਦ ਕਰ ਲਈ ਬਹੁਤ ਸਾਰੀ ਹੁਣ ਤਾਂ ਹੈ ਉਹ ਗੁਰਬਾਣੀ ਬਹੁਤ ਸਾਰੀ ਯਾਦ ਕਰ ਲਈ ਉਹਨੇ ਪੂਰੇ ਅਰਥਾਂ ਦਾ ਨਹੀਂ ਪਤਾ ਫੁੱਲ ਤਾਂ ਹੈ ਉਹ ਪਰ ਫਲ ਜੇ ਨਹੀਂ ਮਿਲਦਾ ਤਾਂ ਬੇਚੈਨੀ ਹੋਣੀ ਚਾਹੀਦੀ ਹੈ ਜੇ ਸਮਝ ਨਹੀਂ ਆਈ ਜੋ ਪੜਦਾ ਫਿਰ ਬੇਚੈਨੀ ਜੇ ਹੈ ਨਹੀਂ ਤਾਂ ਫਲ ਦੀ ਇੱਛਾ ਹੈ ਨਹੀਂ ਜੇ ਉਹਨਾਂ ਦੇ ਅਰਥਬੋਧ ਦੀ ਇੱਛਾ ਹੈ ਨਹੀਂ ਗੁਰਬਾਣੀ ਕੀ ਕਹਿੰਦੀ ਹੈ ਫਿਰ ਉਹ ਪ੍ਰੈਕਟੀਕਲ ਕਿਵੇਂ ਹੋਊਗਾ ਗੁਰਬਾਣੀ ਵਾਲਾ ਜੀਵਨ ਕਿਵੇਂ ਬਤੀਤ ਕਰੂਗਾ ਇਹ ਤਾਂ ਬਤੀਤ ਨਹੀਂ ਕਰ ਸਕਦਾ ਫਿਰ ਤਾਂ ਉਹ ਜੋ ਸੁਣੀ ਸੁਣਾਈ ਹੋਈ ਆ ਗੱਲ ਉਹ ਵੀ ਕਰੀ ਜਾਊਗਾ ਇਸ ਕਰਕੇ ਭਰਮ ਹੋ ਜਾਂਦਾ ਜਿਹਨਾਂ ਦੇ ਬਹੁਤ ਬਾਣੀ ਯਾਦ ਹੈ ਉਹ ਜਿਹੜੇ ਮਹਾਪੁਰਖਾਂ ਤੋਂ ਗੱਲ ਸੁਣੀ ਹੋਈ ਹੈ ਉਹਨਾਂ ਨੇ ਉਹਨਾਂ ਨੂੰ ਤੇ ਸ਼ਰਧਾ ਰੱਖਦੇ ਹੁੰਦੇ ਨੇ ਉਹਨਾਂ ਦਾ ਜੀਵਨ ਨੂੰ ਆਪਣੇ ਜੀਵਨ ਨੂੰ ਵਧੀਆ ਸਮਝਦੇ ਹੁੰਦੇ ਨੇ ਉਹ ਫਿਰ ਉੱਥੇ ਗਏ ਉਹਦੇ ਪਿੱਛੇ ਹੀ ਖੜੇ ਹੋ ਜਾਂਦੇ ਇਦਾਂ ਫਿਰ ਪਿੱਛੇ ਲੈਣ ਲੱਗਦੀ ਲੱਗਦੀ ਥੱਲੇ ਨੂੰ ਆ ਜਾਂਦਾ ਧਰਮ ਗਰਾਵਟ ਆ ਜਾਂਦੀ ਫਲ ਪੀ ਪਿੱਛੇ ਰਾਤ ਜੋ ਜਾਗਣ ਲਹਨ ਸੇ ਸਾਈ ਕੰਨੋ ਦਾਤ ਜੋ ਜਾਗਣ ਪਿੱਛੇ ਰਾਤ ਆ ਖੁੱਲ ਜਾਂਦੀ ਹੈ ਸਾਰਿਆਂ ਦੀ ਜਦ ਨੀਂਦ ਪੂਰੀ ਹੋ ਗਈ ਫਿਰ ਤਾਂ ਖੁੱਲੇ ਜਾਂਦੀ ਹੈ ਹਾਂ ਉਹ ਜਿਹੜੀਆਂ ਜੁੜੀਆਂ ਬੋਲਦੀਆਂ ਨੇ ਹੋਰ ਬੋਲਣ ਆ ਜਾਂਦੇ ਨੇ ਹੋਰ ਵੀ ਨਾਲ ਬੋਲਦੇ ਹੁੰਦੇ ਨੇ ਜਗਾ ਦਿੰਦੇ ਨੇ ਪਹਿਲੇ ਜਾਨਵਰੇ ਬੋਲਣ ਲੱਗ ਜਾਂਦੇ ਨੇ ਉਹੀ ਜਗਾ ਦਿੰਦੇ ਨੇ ਕੋਈ ਹੋਰ ਆਣ ਗਵਾਣ ਉੱਠ ਖੜਦਾ ਖੜਕਾ ਹੋ ਜਾਂਦਾ ਜਗਾ ਦਿੰਦਾ ਜੋ ਜਾਗਣ ਲਹਨ ਸੇ ਜਿਹੜੇ ਜਾਗਦੇ ਨੇ ਸਾਈ ਕੰਨੋਂ ਦਾਤ ਸੂਰਜ ਉਹੀ ਦੇਖਣਗੇ ਜਿਹੜੇ ਜਾਗ ਪੈਣਗੇ ਨਹੀਂ ਚੜਿਆ ਛਿਪ ਗਿਆ ਇੱਕ ਆਦਮੀ ਬੇਹੋਸ਼ ਪਿਆ ਉਹਨੂੰ ਕੀ ਪਤਾ ਕਰਦਾ ਚੜਿਆ ਕਾ ਛਿਪ ਗਿਆ ਉਹਦੇ ਪੰਪ ਦਾ ਰੋਜ਼ ਚੜਨਾ ਸੂਰਜ ਨਾ ਚੜਨਾ ਬਰਾਬਰ ਹਾਂਜੀ ਸਾਈ ਕਰਨੋ ਸਾਈ ਕੋਲੋਂ ਦਾਤ ਉਹੀ ਲੈਣ ਸੂਰਜ ਤੋਂ ਉਹੀ ਚਾਨਣ ਲੈਣਗੇ ਜਿਹੜੇ ਸੂਰਜ ਦੇਖਣਗੇ ਸਾਈ ਕਰਨੋ ਹੈ ਸਾਈ ਸਾਈ ਕਰਨੋ ਦਾਤ ਸਾਈ ਸਾਈ ਕੋਲੋਂ ਦਾਤ ਸਾਈ ਕੋਲੋਂ ਦਾਤ ਸਾਈ ਉਹ ਸੂਰਜ ਦਾ ਨੇ ਕੋਈ ਮੰਨਣਗੇ ਸੂਰਜ ਦਾ ਸੂਰਜ ਦਾ ਦਰਸ਼ਨ ਉਹੀ ਕਰਨਗੇ ਹਾਂ ਗਿਆਨ ਕੋਲੋਂ ਦਾ ਦਾਤ ਗਿਆਨ ਦੀ ਉਹ ਹੈ ਗਿਆਨ ਫਾਲਾ ਨਾ ਉਹ ਜਿਹੜਾ ਗਿਆਨ ਫਾਲਾ ਜਿਹੜਾ ਫਾਲਾ ਉਹੀ ਦਾਤ ਹੈ ਉਹ ਕਹਿੰਦੇ ਵੀ ਜਿਹੜੇ ਫਲ ਪਿੱਛੇ ਰਾਤ ਮਿਲਣਾ ਜਾਗਣਗੇ ਤਾਂ ਮਿਲੂਗਾ ਪਿੱਛੇ ਰਾਤ ਸਭ ਨੂੰ ਨਹੀਂ ਮਿਲਣਾ ਪਿੱਛੇ ਰਾਤ ਕੀ ਹੁੰਦੀ ਹੈ ਜਦੋਂ ਗੁਰਮਤ ਗਿਆਨ ਇੱਥੇ ਪ੍ਰਗਟ ਹੁੰਦੀ ਹੈ ਰਾਤ ਪਿੱਛੇ ਰਾਤ ਹੁੰਦੀ ਹੈ ਨਹੀਂ ਰਾਤ ਹੈ ਸੰਸਾਰ ਛਾਈ ਹੋਈ ਰਾਤ ਪਿੱਛੇ ਰਹੀ ਹੁੰਦੀ ਹੈ ਰਾਤ ਦਾ ਐਂਡ ਹੈ ਅਗਿਆਨਤਾ ਦਾ ਐਂਡ ਆਉਂਦਾ ਦੁਨੀਆ ਦੇ ਵਿੱਚ ਅਗਿਆਨਤਾ ਦਾ ਐਂਡ ਆਉਂਦਾ ਦੁਨੀਆ ਜਿਹੜਾ ਹਨੇਰਾ ਫੈਲਾਇਆ ਹੋਦਾ ਐਂਡ ਆਉਂਦਾ ਉਹਨੇ ਕਰਤਾ ਐਂਡ ਅਸਲ ਗੱਲ ਚਾਨਣਾ ਆਹ ਐਂਡ ਆ ਗਿਆ ਕੋਈ ਜਾਗੇ ਕੋਈ ਨਾ ਜਾਗੇ ਫਿਰ ਉਹ ਚਾਨਣ ਨੂੰ ਤਾਂ ਜਾਗਣ ਵਾਲੇ ਦੇਖੂ ਜਾਗਣ ਵਾਲੇ ਵਾਸਤੇ ਦਿਨ ਹੈ ਸੁੱਤੇ ਵਾਸਤੇ ਰਾਤ ਹੈ ਜੋ ਜਾਗਣ ਲਹਨ ਫਿਰ ਵੀ ਯਾਨੀ ਫੇਰ ਵੀ ਕਹਿ ਕਬੀਰ ਮਨ ਭਿਆ ਪ੍ਰਗਾਸਾ ਉਹਦੇ ਪਾਣ ਜਬ ਹਾਂ ਜਦ ਉਹਦੇ ਪਾਣ ਖੋਜ ਲਿਆ ਦੇਖ ਲਿਆ ਆਪਣੇ ਅੰਦਰੋਂ ਤਾਂ ਪ੍ਰਗਾਸਾ ਹੋਇਆ ਨਹੀਂ ਨੇਰਾ ਹੀ ਰਹਿ ਗਿਆ ਸਾਰਿਆਂ ਦੇ ਅੰਦਰ ਇਹਦਾ ਦਰਸ਼ਨ ਨਹੀਂ ਹੋਇਆ ਸੂਰਜ ਦਾ ਉਹਦੇ ਭਾਵੇਂ ਉਹਨੂੰ ਕੀ ਪਤਾ ਜੇ ਜਾਗਦਾ ਦਰਸ਼ਨ ਕਰ ਲੂ ਸੁੱਤੇ ਪੈਣਾ ਕੀ ਕਰ ਹਾਂਜੀ